ਪਾਧੜੀ ਛੰਦ ਆ ਜਾਣ ਬਾਉ ਅਤ ਸੈ ਪ੍ਰਭਾਵ ਅਭਿਅਕਤ ਤੇ ਸੰਿਆਸ ਰਾਵ ਜਾ ਜਾ ਬਿਹਾਰ ਮੁਨ ਕਰਤ ਦਤ ਅਨਪਉ ਪ੍ਰਕਾਸ਼ ਸਰ ਬਿਮਲ ਮਤ ਜੇ ਉਤੇ ਦੇਸ ਦੇਸਨ ਨਿਰਪਾਲ ਤਜ ਗਰਭ ਪਾਉਣ ਲਾਗੇ ਹਾਲ ਤਾਇ ਦੀਨ ਔਰ ਝੂਠੇ ਉਪਾਏ ਦ੍ਰਿੜ ਗਹਿਓ ਏਕ ਸੰਿਆਸ ਰਾਏ ਤਾਇ ਸਰਬਿਆਸ ਇਕ ਆਸ ਚਿਤ ਅਵਿਕਾਰ ਚਿਤ ਪਰਮੰ ਪਵਿੱਤ ਜਾ ਕਰਤ ਦੇਸ ਦੇ ਸੰਵਿਹਾਰ ਉਠ ਚਲਤ ਸਰਬ ਰਾਜਾ ਅਪਾਰ ਦੋਹਰਾ ਗਉਣ ਕਰਤ ਦੇਹ ਦੇ ਦਿਸਾ ਮੂਨ ਮਨ ਦਾਤ ਅਪਾਰ ਸੰਗ ਚਲਤ ਉਠ ਸਭ ਪ੍ਰਜਾ ਤਾਜ ਘਰ ਬਾਰ ਪਹਾਰ ਚਉਪਈ ਜਿਹ ਦੇ ਦੇਸ ਮੁਨੀ ਸਰ ਗਏ ਊਚ ਨੀਚ ਸਭ ਹੀ ਸੰਗ ਭੈ ਏਕ ਜੋਗ ਯਾ ਰੂਪ ਅਪਾਰਾ ਕੌਣ ਨ ਮੋਹੈ ਕਹੋ ਵਿਚਾਰਾ ਜਹਾ ਤਾ ਚਲਾ ਜੋਗ ਸੰਿਆਸਾ ਰਾਜ ਪਾਠ ਤਜ ਭੈ ਉਦਾਸਾ ਐਸੀ ਭੂਮ ਨਾ ਦੇਖੀਤ ਕੋਈ ਜਹਾਂ ਸੰਿਆਸ ਜੋਗ ਨਹੀਂ ਹੋਈ ਇਤ ਮਨ ਨੂੰ ਗੁਰੂ ਦੂਸਰ ਠਾਰਾਇਆ ਸਮਾਪਤੰ ਅਥ ਤ੍ਰਿਤੀਏ ਗੁਰੂ ਮਕਰ ਕਾ ਕਥਨੰ ਚੌਪਈ ਚੌਬ ਇਸ ਗੁਰੂ ਕੀਨ ਜਿਹ ਪਾਤਾ ਆਪ ਸੁਣ ਲਿਓ ਕਹੋ ਇਹ ਬਾਤਾ ਏਕ ਮਕਰ ਕਾ ਦਤ ਨਿਹਾਰੀ ਐ ਸਿਰ ਦੇ ਅਨੁਮਾਨ ਵਿਚਾਰੀ ਆਪਨ ਹੀ ਐ ਸਰਮਾਨਾ ਤੀਸਰ ਗੁਰੂ ਯਾ ਹਮਾਨਾ ਪ੍ਰੇਮ ਸੂਤ ਕੀ ਡੋਰ ਵਢਾਵੈ ਤਬ ਹੀ ਨਾਥ ਨਿਰੰਜਨ ਪਾਵੈ ਆਪਣੇ ਆਪ ਆਪ ਮੋ ਦਰਸੈ ਅੰਤਰ ਗੁਰੂ ਆਤਮਾ ਪਰਸੈ ਏਕ ਛਾੜ ਕੈ ਅਨੰਤ ਨਾ ਧਾਵੈ ਤਬ ਹੀ ਪਰਮ ਤਤ ਕੋ ਪਾਵੈ ਏਕ ਸਰੂਪ ਏਕ ਕਰ ਦੇਖੈ ਆਨ ਭਾਵ ਕੋ ਭਾਵ ਨ ਪੇਖੈ ਏਕ ਆਸ ਤਜ ਅਨੰਤ ਨਾ ਧਾਵੈ ਤਬ ਹੀ ਨਾਥ ਨਿਰੰਜਨ ਪਾਵੈ ਕੇਵਲ ਅੰਗ ਰੰਗ ਤੇਰਾ ਚੈ ਏਕ ਛਾੜ ਰਸ ਨੈਕ ਨਾ ਮਾਚੈ ਪਰਮ ਤਤ ਕੋ ਧਿਆਨ ਲਗਾਵੇ ਤਬ ਹੀ ਨਾਥ ਨਿਰੰਜਨ ਪਾਵੇ ਤੀਸਰ ਗੁਰੂ ਮਕਰ ਕਾ ਠਾਨੀ ਆਗੇ ਚਲਾ ਦਾਤੇ ਅਭਿਮਾਨੀ ਤਾ ਕਰ ਭਾਵ ਹਿਰਦੇ ਮੈਂ ਲੀਨਾ ਹਰ ਖਵੰਤ ਤਬ ਚਲਾ ਪ੍ਰਵੀਨਾ ਇਤ ਤ੍ਰਿਤੀ ਗੁਰੂ ਮਕਰ ਕਾ ਸਮਾਪਤੰ ਅਥ ਬਕ ਚਤੁਰਥ ਗੁਰੂ ਕਥਨੰ ਚਉਪਈ ਜਬੈ ਦਤ ਗੁਰ ਅੱਗੇ ਸਿਧਾਰਾ ਮਛ ਰਾਸ ਕਰ ਬੈਠ ਨਿਹਾਰਾ ਉਜਲ ਅੰਗ ਅਤ ਧਿਆਨ ਲਗਾਵੇ ਮੋਨੀ ਸਰਬ ਬਿਲੋਕ ਲਜਾਵੇ ਜੈਸ ਕੇ ਧਿਆਨ ਮਛ ਕੈ ਕਾਜਾ ਲਾਵਤ ਬਕ ਨਾਵੇ ਨਿਰਲਾ ਜਾ ਭਲੀ ਭਾਂਤੇ ਧਿਆਨ ਲਗਾਵੇ ਭਾਵ ਤਾਸ ਕੋ ਮੋਨੀ ਮਨ ਭਾਵੇ ਐਸੋ ਧਿਆਨ ਨਾਥ ਹਿਤ ਲਈਐ ਤਬ ਹੀ ਪਰਮ ਪੁਰਖ ਕਹੋ ਪਈਐ ਮਛਾਂ ਤਕ ਲਖ ਦਤ ਲੁਭਾਨਾ ਚਤੁਰਥ ਗੁਰੂ ਤਾਸ ਸਨਮਾਨਾ ਇਤ ਮਨਛਾਂਤਕ ਚਤਰਥ ਗੁਰੂ ਸਮਾਪਤੰ ਅਥ ਵਿੜਾਲ ਪੰਚਮ ਗੁਰੂ ਨਾਮ ਚਉਪਈ ਆਗੇ ਤਰਾ ਦਤ ਮਨ ਰਾਈ ਸੀ ਜਟਾਕਾ ਝੂਠ ਛਕਾਈ ਦੇਖਾ ਇੱਕ ਵਿੜਾਲ ਜੋ ਆਗੇ ਧਿਆਨ ਲਾਏ ਮੁਨਿ ਨਿਰਖਣ ਲਾਗੇ ਮੂਸ ਕਾਜ ਜਸ ਲਾਵਤ ਧਿਆਨੂ ਲਾਜਤ ਦੇਖ ਮਹੰਤ ਮਹਾਨੂ ਐਸ ਧਿਆਨ ਹਰਿ ਹੇਤ ਲਗਈਐ ਤਬ ਹੀ ਨਾਥ ਨਿਰੰਜਨ ਪਈਐ ਪੰਚਮ ਗੁਰੂ ਯਾਹ ਹਮ ਜਾਨਾ ਯਾ ਕਹੋ ਭਾਵੀ ਹੈ ਅਨੁਮਾਨਾ ਐਸੀ ਭਾਂ ਧਿਆਨ ਜੋ ਲਾਵੇ ਸੋ ਨਿਚੈ ਸਾਹਿਬ ਕੋ ਪਾਵੇ ਇਤ ਬਿੜਾਲ ਪੰਚਮੋ ਗੁਰੂ ਸਮਾਪਤੰ ਆਥ ਦੁਨੀਆ ਗੁਰੂ ਕਥਨੰ ਚਉਪਈ ਆਗੇ ਚਲਾ ਰਾਜ ਸੰਿਆਸਾ ਏਕ ਗੈ ਸਾਨਾਸਾ ਤਾ ਇਕ ਰੂਮ ਤੁਨਖ ਤੋ ਲਹਾ ਐਸ ਭਾਂ ਮਨ ਸੋ ਮੁਨ ਕਹਾ ਪੂਸੈ ਰੇ ਜਾਤ ਨਾ ਲਹੀ ਗਰੀਵਾ ਨੀਚ ਨੀਚ ਹੀ ਰਹੀ ਸਗਲ ਸੈਨ ਵਾਹੀ ਮਗ ਗਈ ਤਾ ਕੋ ਨਾਇਕ ਖਬਰ ਨਹੀਂ ਭਈ ਰੂਈ ਤੁਨਖ ਤੋ ਫਿਰ ਨਾ ਨਿਹਾਰਾ ਨੀਚੀ ਗਰੀਵਾ ਰਹਾ ਵਿਚਾਰਾ ਦਤ ਬਿਲੋਕ ਹੀਏ ਮੁਸਕਾਨਾ ਖਸਟਮ ਗੁਰੂ ਤਿਸੀ ਕਹੋ ਜਾਨਾ ਰੂਮ ਹੇਤ ਇਹ ਜਿਮ ਚਿਤ ਲਾਇਓ ਸੈਨ ਗਈ ਪਰ ਸਿਰ ਨਾ ਉਚਾਇਓ ਤੈਸੀਏ ਪ੍ਰਭ ਸੋ ਪ੍ਰੀਤ ਲਗਈਐ ਤਬ ਹੀ ਪੁਰਖ ਪੁਰਾਤਨ ਪਈਐ ਇਤ ਰੂਹੀ ਤੁਨਖਤਾ ਪੇਂਜਾ ਖਸਟਮੋ ਗੁਰੂ ਸਮਾਪਤੰ ਅਥ ਮਾਛੀ ਸਪਤਮੋ ਗੁਰੂ ਕਥਨੰ ਚਉਪਈ ਆਗੇ ਚਲਾ ਰਾਜ ਸਨਿਆਸਾ ਮਹਾ ਬਿਮਲ ਮਨ ਭਇਓ ਉਦਾਸਾ ਨਿਰਖਾ ਤਾਂ ਏਕ ਮਛਕਾ ਲਾਏ ਜਾਰ ਕਰ ਜਾਤ ਨਾ ਕਹਾ ਬਿਨਛੀ ਏਕ ਆਤਮੋ ਤਾਰੇ ਜਰੀਆ ਅੰਧ ਕੰਧ ਪਰ ਡਾਰੇ ਸਥਿਤ ਏਕ ਮਛ ਕੀ ਆਸਾ ਜਾਨ ਕਵਾ ਕੇ ਮਦ ਨਾ ਸਾਸਾ 168 ਮਛ ਕੀ ਆਸੂ ਰਾਜ ਪਾਠ ਤੇ ਜਾਨ ਉਦਾਸੂ ਇਹ ਬਿਦਨੇਹ ਨਾਥ ਸੋ ਲਈਐ ਤਬ ਹੀ ਪੂਰਨ ਪੁਰਖ ਕਹ ਪਈਐ ਇਤ ਮਾਛੀ ਗੁਰੂ ਸਬਦ ਮੋਹ ਸਮਾਪਤੰ ਅਥ ਚੇਰੀ ਅਸ਼ਟਮੋ ਗੁਰੂ ਕਥਨੰ ਚਉਪਈ ਕਦ ਅੰਗ ਸੰਗ ਸੈਨਾ ਸੁਨ ਆਇਓ ਦਛ ਪ੍ਰਜਾਪਤਿ ਕੇ ਮੁਨ ਤਾਹ ਏਕ ਚੇਰ ਕਾ ਨਿਹਾਰੀ ਚੰਦਨ ਕਸ਼ਤ ਮਨੋ ਮਤਵਾਰੀ ਚੰਦਨ ਕਸ਼ਤ ਨਾਰ ਸੁਭ ਧਰਮਾ ਏਕ ਚਿਤ ਹੋਇ ਆਪਨ ਘਰ ਮਾ ਏਕ ਚਿਤ ਨਹੀਂ ਚਿਤ ਚਲਾਵੈ ਪ੍ਰਿਤਮਾ ਚਿਤਰ ਬਿਲੋਕ ਲਜਾਵੈ ਦਤ ਲੈ ਸੰਿਆਸਨ ਸੰਗਾ ਜਾਤ ਭਇਓ ਤਹ ਭੇਟ ਤੇ ਅੰਗਾ ਸੀਸ ਉਚਾਏ ਨਾ ਤਾਤ ਨਿਹਾਰਾ ਰਾਵ ਰੰਕ ਕੋ ਜਾਤ ਵਿਚਾਰਾ ਤਾਕੂ ਕੋ ਦਤ ਬਿਲੋਕ ਪ੍ਰਭਾਵਾ ਅਸ਼ਟਮ ਗੁਰੂ ਤਾਏ ਠਹਰਾਵਾ ਤਨ ਤਨੇ ਚੇਰ ਕਾ ਸੁਭਾਗੀ ਜਾ ਕੀ ਪ੍ਰੀਤ ਨਾਥ ਸੰਗ ਲਾਗੀ ਐਸ ਪ੍ਰੀਤ ਹਰ ਹੇਤ ਲਗਈਐ ਤਬ ਹੀ ਨਾਥ ਨਿਰੰਜਨ ਪਈਐ ਬਿਨ ਚਿਤ ਦੀਨ ਹਾਥ ਨਹੀਂ ਆਵੈ ਚਾਰ ਭੇਦ ਇਮ ਭੇਦ ਬਤਾਵੈ ਇਤ ਚੇਰ ਕਾ ਅਸ਼ਟਮੋ ਗੁਰੂ ਸਮਾਪਤੰ ਅਥ ਬਨਜਾਰਾ ਨਵਮੋ ਗੁਰੂ ਕਥਨੰ ਚਉਪਈ ਆਗੇ ਚਲਾ ਜੋਗ ਜਟ ਧਾਰੀ ਲੈ ਸੰਗ ਚੇਲ ਕਾ ਅਪਾਰੀ ਦੇਖਤ ਮਨਖੰਡ ਨਗਰ ਪਹਾਰਾ ਆਪਤ ਲਖਾ ਏਕ ਬਨਜਾਰਾ ਤਨ ਕਰ ਪਰੇ ਸਭੈ ਪੰਡਾਰਾ ਚਲਾ ਸੰਗ ਲੈ ਟਾਂਡ ਅਪਾਰਾ ਅਮਿਤ ਗਾਮ ਲਵਗਨ ਕੇ ਭਰੇ ਵਿਦਨਾ ਤੇ ਨਹੀਂ ਜਾਤ ਵਿਚਰੇ ਰਾਤ ਦਿਵਸ ਦਿਨ ਦਰਬ ਕੀ ਆਸਾ ਬੇਚਨ ਚਲਾ ਛਾੜ ਘਰ ਵਾਸਾ ਔਰ ਆਸ ਦੂਸਰ ਨਹੀਂ ਕੋਈ ਕਹਿ ਆਸ ਬਨਜ ਕੀ ਹੋਈ ਛਾ ਤੂ ਕੋ ਤਰਾਸ ਨਾ ਮਾਨੈ ਰਾਤ ਔ ਦਿਵਸ ਗਵਨ ਹੀ ਠਾਨੈ ਵਾਪੁਨ ਕੀ ਔਰ ਨਾ ਬਾਤਾ ਇਹ ਕਹਿ ਰਸ ਮਾਤਰਾ ਕਹਿ ਰਾਤਾ ਤਾਂ ਕਾ ਦੇਖ ਦਤ ਹਰਿ ਭਗਤੂ ਜਾ ਕਰ ਰੂਪ ਜਗਤ ਜਗਮਗਤੂ ਐਸ ਪਾਤ ਜੋ ਸਾਹਿਬ ਤੇ ਆਈਐ ਤਬ ਹੀ ਪੁਰਖ ਪੁਰਾਤਨ ਪਾਈਐ ਇਤ ਬਨਜਾਰਾ ਨੌ ਗੁਰੂ ਸਮਾਪਤੰ ਅਥ ਕਾਚਨ ਦਸਮੋ ਗੁਰੂ ਕਥਨੰ ਚਉਪਈ ਚਲਾ ਮੁਨੀ ਤਜ ਪਰ ਹਰਿਆ ਸਾ ਮਹਾ ਮੋਹਨ ਅਰ ਮਹਾ ਉਦਾਸਾ ਪਰਮ ਤਤ ਬੇਤਾ ਪਾਗੀ ਮਹਾ ਮੋਹਨ ਹਰ ਕੋ ਅਨੁਰਾਗੀ ਪਰਮ ਪੁਰਖ ਪੂਰੋ ਵਡਭਾਗੀ ਮਹਾ ਮੁਨੀ ਹਰ ਕੋ ਰਸ ਪਾਗੀ ਬ੍ਰਹਮ ਭਗਤ ਖਟ ਗੁਣ ਰਸ ਦੀਨਾ ਏਕ ਨਾਮ ਕੇ ਰਸ ਸੋ ਪੀਨਾ ਉਜਲ ਗਾਦ ਮਹਾ ਮਨ ਸੋਹ ਹੈ ਸੁਰ ਨਰ ਮਨ ਸਭ ਕੋ ਮਨ ਮੋਹ ਹੈ ਜਹਾਂ ਜਾ ਜਾਏ ਦਤ ਸੁਭ ਕਰਮਾ ਤਾ ਤਾ ਹੋਤ ਸਵੈ ਨਿਹ ਕਰਮਾ ਪਰਮ ਮੋਹ ਤੇ ਦੇਖਤ ਭਾਗੈ RAM ਭਗਤ ਸਭ ਹੀ ਉਠ ਲਾਗੈ ਪਾਪ ਤਾਪ ਸਭ ਦੂਰ ਪਰਾਈ ਨਿਸ ਦਿਨ ਰਹਿ ਏਕ ਲਿਵ ਲਾਈ ਕਾਛਨ ਏਕ ਤਹਾ ਮਿਲ ਗਈ ਸੋ ਆ ਚੂਕ ਪੁਕਾਰਤ ਭਈ ਭਾਵ ਜਾਹੇ ਮਨ ਮਾਹੇ ਨਿਹਾਰਾ ਦਸੋ ਗੁਰੂ ਤਾਹੇ ਵਿਚਾਰਾ ਜੋ ਸੋਵੈ ਸੋ ਮੂਲ ਗਵਾਵੈ ਜੋ ਜਾਗੈ ਹਰਿ ਹਿਰਦੈ ਵਿਸਾਵੈ ਸਤ ਬੋਲ ਜਾ ਕੀ ਹਮਾਨੀ ਜੋ ਗਿਆਨ ਜਾਗੈ ਤੇ ਜਾਨੀ ਇਤ ਕਾਛਨ ਗੁਰੂ ਦਸਵੋਂ ਸਮਾਪਤੰ ਅਥ ਸੁਰਤ ਯਾਰਵੋਂ ਗੁਰੂ ਕਥਨੰ ਚਉਪਈ ਆਗੈ ਦਤ ਦੇਵ ਤਵ ਚਲਾ ਸਾਧੇ ਸਰਬ ਜੋਗ ਕੀ ਕਲਾ ਅਮਿਤ ਤੇਜ ਜਰ ਉਜਲ ਪ੍ਰਭਾਉ ਜਾਨਕ ਬਨਾ ਦੂਸਰ ਹਰਿ ਰਾਉ ਸਾਵੀ ਕਲਾ ਜੋਗ ਕੀ ਸਾਦੀ ਮਹਾ ਸਿਧ ਮੋਨੀ ਮਨ ਲਾਧੀ ਅਧਿਕ ਤੇਜ ਅਰ ਅਧਿਕ ਪ੍ਰਭਾਵਾ ਜਾ ਲਖ ਇੰਦਰਾ ਸੰਥਾਰਾਵਾ ਮਦ ਭਾਰ ਛੰਦ ਤਵਾ ਪ੍ਰਸਾਦ ਮਨ ਮਨ ਉਦਾਰ ਗੁਣ ਗਨ ਅਪਾਰ ਹਰਿ ਭਗਤ ਨੀਰ ਹਰ ਕੋ ਅਧੀਨ ਤਜ ਰਾਜ ਭੋਗ ਸੰਨਿਆਸ ਜੋਗ ਸੰਨਿਆਸ ਰਾਏ ਹਰਿ ਭਗਤ ਭਾਏ ਮੁਖ ਛਾਬ ਅਪਾਰ ਪੂਰਨ ਵਤਾਰ ਖੜਗ ਅਸੇਖ ਵਿਦਿਆ ਵਿਸੇਖ ਸੁੰਦਰ ਸਰੂਪ ਮਹਿਮਾ ਅਨੂਪ ਆਭਾ ਅਪਾਰ ਮਨ ਮਨ ਉਦਾਰ ਸੰਨਿਆਸ ਦੇਵ ਗੁਣ ਗਨ ਅਭੇਵ ਅਭਿਅਕਤ ਰੂਪ ਮਹਿਮਾ ਅਨੂਪ ਸਭ ਸ਼ੁਭ ਸੁਭਾਵ ਅਤਿ ਪੁੱਤ ਪ੍ਰਭਾਵ ਮਹਿਮਾ ਅਪਾਰ ਗੁਣ ਗਨ ਉਦਾਰ ਤਾ ਸੁਰਥ ਰਾਜ ਸੰਪਤ ਸਮਾਜ ਪੂਜੰਤ ਚੰਡ ਨਿਸਦਨ ਅਖੰਡ ਇੰਦੇ ਪਾਤ ਪ੍ਰਚੰਡ ਸਾਬੇ ਦੇ ਅਖੰਡ ਸਿਰ ਸਿਤ ਪ੍ਰਵੀਨ ਦੇਵੀ ਅਧੀਨ ਨਿਸ ਦਿਨ ਪਵਾਨ ਸੇਵਤ ਨਿਧਾਨ ਕਰਿ ਏਕ ਆਸ ਨਿਸ ਦਿਨ ਉਦਾਸ ਦੁਰਗਾ ਪੂਜੰਤ ਨਿਤ ਪ੍ਰਤਿ ਮਹੰਤ ਬਹੁ ਵਿਧ ਪ੍ਰਕਾਰ ਸੇਵਤ ਸਵਾਰ ਅਤ ਗੁਣ ਨਿਧਾਨ ਮਹਿਮਾ ਮਹਾਨ ਅਤ ਬਿਮਾਲ ਅੰਗ ਲਖ ਲਜਤ ਗੰਗ ਤੇ ਨਿਰਖ ਦਾਤੇ ਅਤ ਬਿਮਾਲ ਮਤ ਅਨਖੰਡ ਜੋਤ ਜਨ ਪਿਓ ਉਦੋਤ ਚਮਕੰਤ ਅੰਗ ਲਖ ਲਜਤ ਗੰਗ ਅਤ ਗੁਣ ਨਿਧਾਨ ਮੈਂ ਮਾ ਮਹਾਨ ਅਨੁਭਵ ਪ੍ਰਕਾਸ਼ ਨਿਸ ਦਿਨ ਉਦਾਸ ਅਤ ਪੁੱਤ ਸੁਭਾਵ ਸੰਨਿਆਸ ਰਾਵ ਲਖ ਤਾਸ ਸੇਵ ਸੰਨਿਆਸ ਦੇਵ ਅਤ ਚਿਤ ਰੀਜ ਹਿਤ ਫਾਸ ਬੀਜ ਸ੍ਰੀ ਭਗਵਤੀ ਛੰਦ ਕਿ ਦਿਖਿਓਤ ਦਤੰ ਕੇ ਪਰਮੰਤ ਮਤੰ ਸੋ ਸਰਬਤਰ ਸਾਜਾ ਕੇ ਤ ਰਾਜਾ ਕੇ ਆਲੋਕ ਕਰਮੰ ਕੇ ਸਰਬਤਰ ਧਰਮੰ ਕੇ ਆਜਿਤ ਭੂਪੰ ਕੇ ਰਤੇ ਸਰੂਪੰ ਕੇ ਆਜਾਨੁਬਾਹੰ ਕੇ ਸਰਬਤਰ ਸਾਹੰ ਕੇ ਧਰਮੰ ਸਰੂਪੰ ਕੇ ਸਰਬਤਰ ਭੂਪੰ ਕੇ ਸਾਹਾਨ ਸਾਹੰ ਕੇ ਆਜਾਨੁਬਾਹੰ ਕੇ ਜੋਗੇਂਦਰ ਗਾਮੀ ਕੇ ਧਰਮੇਂਦਰ ਧਾਮੀ ਕੇ ਰੁਦਰਾਰੀ ਰੂਪੰ ਕੇ ਭੂਪਾਨ ਭੂਪੰ ਕੇ ਆਦਗ ਜੋਗੰ ਕੇ ਤਿਆਗੰਤ ਸੋਗੰ विमोहित देखी के रावल पेखी के सन्यास राजा के सर्वत्र साजा के संभार देखा के सुत चंद्र पेखा के पावित्र कर्मं के सन्यास धर्मं के सन्यास पेखी के आ धर्म द्वैखी के सर्वत्र गामी के धर्म एस तामी के आ छिज जोगं के आ गम लोगं के लंगोट बंधन के सर्वत्र मंधन के आ छिज कर्मा के आलोक धर्मा के आदेश करता के सन्यास सरता ਕੇ ਅਗਿਆਨ ਹੰਤਾ ਕੇ ਪਾਰ ਅੰਗ ਗੰਤਾ ਕੇ ਆ ਧਰਮ ਹੰਤਾ ਕੇ ਸੰਿਆਸ ਭਗਤਾ ਕੇ ਖੰਕਾਲ ਦਾਸੰ ਕੇ ਸਰਵਤਰ ਭਾਸੰ ਕੇ ਸੰਿਆਸ ਰਾਜੰ ਕੇ ਸਰਵਤਰ ਸਾਜੰ ਕੇ ਪਾਰੰਗ ਗੰਤਾ ਕੇ ਆ ਧਰਮ ਹੰਤਾ ਕੇ ਸੰਿਆਸ ਭਗਤਾ ਕੇ ਸਾਜੋਜ ਮੁਕਤਾ ਕੇ ਆਸਕਤ ਕਰਮੰ ਕੇ ਅਵਯਗਤ ਧਰਮੰ ਕੇ ਅਤੇਵ ਜੋਗੀ ਕੇ ਅੰਗੰਗ ਰੋਗੀ ਕੇ ਸੁਧੰ ਸਰੋਸੰ ਨਾ ਨੈਕ ਅੰਗ ਰੋਸੰ ਨਾ ਕੁਕਰਮ ਕਰਤਾ ਕੇ ਧਰਮੰ ਸੋ ਸਰਤਾ के जोगाधिकारी के संन्यास तारी के ब्रह्मंस भगता के आरंभ जगता के जाटान जूटं के निध्यान छूटं के अव्यक्ति अंगं के कैपान भंगं के संन्यास कर्मी के रावल धर्मी के त्रिकाल कुशली के काम आदि दुसली के डामार बाजय के सब पाप भाजय के विभूत है के सर्वत्र मोह है के लंगोट बंदी के एक आदि छंदी के तरमान धरता के पापान हरता ਕਿ ਨਿਨਾਦ ਬਾਜੈ ਕਿ ਪੰਪਾਜ ਭਾਜੈ ਕਿ ਆਦੇਸ ਬੁੱਲੈ ਕਿ ਲੈ ਗ੍ਰੰਥ ਖੁੱਲੈ ਕਿ ਪਾਵਿੱਤਰ ਦੇਸੀ ਕੇ ਧਰਮ ਇੰਦਰ ਭੇਸੀ ਕੇ ਲੰਗੋਟ ਬੰਧਨ ਕੇ ਆਜੋਤ ਬੰਧਨ ਕਿ ਆਨਰਥ ਰਹਤਾ ਕਿ ਸੰਿਆਸ ਸਹਤਾ के ਪਰਮੰ ਪੁਨੀਤੰ के ਸਰਬਤਰ ਮੀਤੰ के अचाचल अंगं के जोगं भंगं के अव्यक्त रूपं के संन्यास भूपं के वीरान राधी के सर्वत्र साधी के पावित्र कर्मा के संन्यास धर्मान ਅਦਾਖੰਡ ਰੰਗੰ ਕੇ ਆਛੇਦੀ ਅੰਗੰ ਕੇ ਅਨਿਆਏ ਹਰਤਾ ਕੇ ਸੋ ਨਿਆਏ ਕਰਤਾ ਕੇ ਕਰਮ ਪਰਨਾਸੀ ਕੇ ਸਰਵਤਰ ਦਾਸੀ ਕੇ ਅਲਿਪਤ ਅੰਗੀ ਕੇ ਆ ਭਾਇ ਅਪੰਗੀ ਕੇ ਸਰਵਤਰ ਗੰਤਾ ਕੇ ਪਾਪਾਨ ਹੁੰਤਾ ਕੇ ਸਾ ਸਦ ਜੋਗੰ ਕਿਤੰ ਤਿਆਗ ਰੋਗੰ ਸੁਰਾਥ ਰਾਜਾ ਯਾਰਮੋ ਗੁਰੂ ਵਰਨਨੰ ਅਥ ਬਾਲੀ ਦਵਾਦਸਮੂ ਗੁਰੂ ਕਥਨੰ ਦਸਾਵਲ ਛੰਦ ਚਲਾ ਦਤ ਆਗੇ ਲਖੇ ਪਾਪ ਭਾਗੇ ਬਜੈ ਘੰਟ ਕੋਰੰ ਬਨੰ ਜਾਨ ਮੋਰੰ ਨਮੰ ਨਾਦ ਬਾਜੈ ਤਰਾ ਪਾਪ ਪਾਜੈ ਕਰੈ ਦੇਵੀ ਅਰਚਾ ਚਤੁਰ ਵੇਦ ਚਰਚਾ ਸ੍ਰੁਤੰ ਸਰਬ ਪਾਠੰ ਸੋ ਸੰਨਿਆਸ ਰਾਠੰ ਮਹਾ ਜੋਗ ਨਿਆਸੰ ਸਦਾ ਹੀ ਉਦਾਸੰ ਖਟੰ ਸ਼ਾਸਤਰ ਚਰਚਾ ਰਟਾਂ ਵੇਦ ਅਰਚਾ ਮਹਾ ਮੋਨ ਮਾਨੀ ਕੇ ਸੰਨਿਆਸ ਧਾਨੀ ਚਲਾ ਦਤ ਆਗੈ ਲਖੇ ਪਾਪ ਭਾਗੈ ਲਖੀ ਏਕ ਕੰਨਿਆ ਤਿਹੂ ਲੋਗ ਧੰਨਿਆ ਮਹਾ ਬ੍ਰਹਮਚਾਰੀ ਸੋ ਧਰਮਾ ਤਿਕਾਰੀ ਲਖੀ ਪਾਨ ਬਾਕੇ ਗੁੱਡੀ ਬਾਲ ਤਾਂ ਕੇ ਖਿਲੈ ਖੇਲ ਤਾ ਤਾਸੋ ਇਸੋ ਹੇਤ ਵਾਸੋ ਪੀਐ ਪਾਣ ਨਾ ਆਵੈ ਇਸੋ ਖੇਲ ਭਾਵੈ ਗਏ ਮੋਨ ਮਾਨੀ ਤਰੈ ਦਿਸ਼ਟਿਆਨੀ ਨਾ ਬਾਲਾ ਨਿਹਾਰਿਓ ਨਾ ਖੇਲਨ ਵਿਸਾਰਿਓ ਲਖੀ ਤਤ ਬਾਲਾ ਮਨੋ ਰਾਗ ਮਾਲਾ ਰੰਗੀ ਰੰਗ ਖੇਲੰ ਮਨੋ ਨਾਗਰ ਬੇਲੰ ਤਬੈ ਦਤ ਰਾਯੰ ਲਖੇ ਤਾਸ ਜਾਯੰ ਗੁਰੂ ਤਾਸ ਕੀਨਾ ਮਹਾ ਮੰਤਰ ਭੀਨਾ ਗੁਰੂ ਤਾਸ ਜਾਣਿਓ ਇਮੰਗ ਮੰਤਰ ਠਾਨਿਓ ਦਸੰਗ ਦਵੈ ਨਿਧਾਨ ਗੁਰੂ ਦਤ ਜਾਨੰ ਰੁਣ ਚੁਣ ਛੰਦ ਲਖਛਾ ਵਾਲੀ ਅਤ ਦੁੱਤ ਵਾਲੀ ਪਦ ਰੂਪੰ ਜਨਮ ਬੁੱਧ ਕੂਪੰ ਫਿਰ ਫਿਰ ਪੇਖਾ ਵਿਦ ਲੇਖਾ ਤਨ ਮਨ ਜਾਨਾ ਗੁਣ ਗਨ ਮਾਨਾ ਤੇਹ ਗੁਰ ਕੀ ਨਾ ਅਤ ਜਸ ਲੀਨਾ ਯਗ ਤਵ ਚਾਲਾ ਜਨ ਮਨ ਜਵਾਲਾ ਇਤ ਦੁਆਦਸ ਗੁਰੂ ਸਮਾਪਤੰ ਲੜਕੀ ਗੁੱਡੀ ਖੇਲਤੀ